ਸੋ ਸ਼ਬਦ ਕੋ ਨਿਰੰਤਰ ਵਾਸ ਅਲਖ ਜੈ ਦੇਖਾਂ ਤੈ ਸੋਈ ਫੇਰ ਉਹ ਸ਼ਬਦ ਦੀ ਗੱਲ ਹੁੰਦੀ ਹੈ ਸੋ ਸ਼ਬਦ ਕੋ ਨਿਰੰਤਰ ਵਾਸ ਕਥੀ ਹੈ ਇਹ ਵਿਸ਼ਵਾਸ ਜਦ ਇੱਕ ਹੋ ਜਾਂਦਾ ਹੈ ਫੇਰ ਉਹ ਸ਼ਬਦ ਦੀ ਗੱਲ ਆਉਂਦੀ ਜਿਹੜਾ ਬਿਨਾਂ ਕਰਨਾਂ ਦੇ ਸੁਣਦਾ ਉਹ ਤਾਂ ਨਿਰੰਤਰ ਵਾਸ ਉਹਦਾ ਲਗਾਤਾਰ ਚੱਲਦਾ ਉਮਰ ਤਾਂ ਸਦ ਹੀ ਬਰਸਦਾ ਬੁੱਝਾਂ ਬੁੱਝਣ ਹਾਂ ਉਹ ਸ਼ਬਦ ਹਰ ਵਕਤ ਚੱਲਦਾ ਰਹਿੰਦਾ ਉਹ ਕਦੇ ਬੰਦ ਨਹੀਂ ਹੋਇਆ ਆਨੰਦ ਨਾਦ ਦਾ ਮਤਲਬ ਇਹ ਹੀ ਹੈ ਉਹ ਲਗਾਤਾਰ ਵੱਜਦਾ ਤਾਂ ਹੁਕਮ ਤਾਂ ਲਗਾਤਾਰ ਚੱਲਦਾ ਤੇਰੇ ਅੰਦਰ ਸਾਰੇ ਚੱਲਦਾ ਲਗਾਤਾਰ ਤੇਰਾ ਧਿਆਨ ਹੋਰ ਕਿਤੇ ਹੈ ਸਾਡਾ ਧਿਆਨ ਹੋਰ ਕਿਤੇ ਹੁਕਮ ਲਗਾਤਾਰ ਚੱਲਦਾ ਹੁਕਮ ਨਹੀਂ ਕਦੇ ਬੰਦ ਹੁੰਦਾ ਬਾਰਿਸ਼ ਨਹੀਂ ਕਦੇ ਬੰਦ ਹੋਈ ਉਮਰ ਤਾਂ ਸਦਾ ਹੀ ਵਰਸਦਾ ਹੈ ਬੁੱਝੇ ਬੁੱਝਣ ਹਾਰ ਜਿਨ੍ਹਾਂ ਨੇ ਪ੍ਰਾਪਤ ਕਰਿਆ ਉਹਨਾਂ ਨੂੰ ਪਤਾ ਪਹਿਲਾਂ ਬੁੱਝਣ ਹਾਰ ਤਾਂ ਬਣ ਜਾ ਬੁੱਝਣ ਹਾਰ ਬਣੇਗਾ ਤਾਂ ਹੀ ਬੁੱਝੇਗਾ ਗੱਲ ਬੁੱਝਣ ਵਾਲੀ ਹੈ ਇਹਨਾਂ ਨੂੰ ਪਤਾ ਵਿਦਵਾਨਾਂ ਨੂੰ ਕੀ ਗੱਲ ਹੈ ਕਿਹੜੀ ਅਵਸਥਾ ਦੀ ਗੱਲ ਹੈ ਅਮਰਤ ਸਦ ਹੀ ਵਰਸਦਾ ਉਹ ਜਿਹੜਾ ਸਦ ਹੀ ਵਰਸਦਾ ਇਹਨਾਂ ਦਾ ਅਮਰਤ ਕਿੱਥੇ ਹੈ ਕਿਹੜੇ ਅੰਮ੍ਰਿਤ ਦੀ ਗੱਲ ਕਰਦੇ ਨੇ ਪੌੜ ਦੀ ਗੱਲ ਕਰਦੇ ਨੇ ਪੌੜ ਨੂੰ ਅੰਮ੍ਰਿਤ ਕਹਿੰਦੇ ਨੇ ਜਿਹੜਾ ਗੁਰੂ ਸਾਹਿਬ ਕਹਿੰਦਾ ਅੰਮ੍ਰਿਤ ਸਾਡੇ ਹੀ ਵਰਸ ਦਾ ਬੁੱਝਣ ਬੁੱਝਣ ਹਰ ਉਹ ਅੰਮ੍ਰਿਤ ਕਿਹੜਾ ਇਹਦਾ ਸਾਡੀ ਵਰਸ ਦਾ ਉੱਥੇ ਤੱਕ ਜਾਣਾ ਉਹ ਅੰਮ੍ਰਿਤ ਤੱਕ ਜਾਣਾ ਉਹ ਅੰਮ੍ਰਿਤ ਪੀਵੇ ਅਮਰ ਹੋਇਆ ਉਹਨੂੰ ਪੀ ਕੇ ਅਮਰ ਹੁੰਦਾ ਹੈ ਸੋ ਸ਼ਬਦ ਕੋ ਨਿਰੰਤਰ ਵਾਸ ਉਹ ਫਿਰ ਪੱਕਾ ਨਹੀਂ ਲਾਉਂਦੇ ਇੱਕ ਦੂਏ ਦੀ ਡਿੱਗੀ ਹੋਈ ਪੱਗ ਦੂਏ ਦੀ ਚੱਕ ਕੇ ਸਿਰ ਤੇ ਰੱਖਦੇ ਨੇ ਦੂਏ ਦੀ ਪੱਗ ਡਿੱਗੀ ਹੋਈ ਚੱਕ ਕੇ ਸਿਰ ਤੇ ਰੱਖਦੇ ਨੇ ਵੀ ਭਾਈ ਪੈਰਾਂ ਦੀ ਰੋਲੀ ਦੀ ਪੱਗ ਸਿਰ ਤੇ ਰੱਖ ਉਹ ਲਾ ਕੇ ਥਲੇ ਸੁੱਟਦੇ ਤਾਂ ਲਾ ਕੇ ਸੁੱਟਦੇ ਨੇ ਇੱਕ ਦੂਏ ਦੀ ਉਹ ਤਾਂ ਡਿੱਗੀ ਹੋਈ ਚੱਕ ਕੇ ਉੱਤੇ ਰੱਖਦੇ ਨੇ ਸਿੱਖਾਂ ਦੀ ਪੱਗ ਡਿੱਗੀ ਹੋਈ ਆ ਪੈਰਾਂ ਦੀ ਰੁੜਦੀ ਗੁਰਬਾਣੀ ਸਿਰ ਤੇ ਰੱਖਦੀ ਹੈ ਚੱਕ ਕੇ ਤੇ ਸਿਰ ਤੇ ਰੱਖ ਲੋ ਇਹ ਰੋਣ ਵਾਲੀ ਚੀਜ਼ ਨਹੀਂ ਜਿੱਤ ਇਹ ਸਿਰ ਤੇ ਰੱਖਣ ਵਾਲੀ ਚੀਜ਼ ਹੈ ਕਾਦੇ ਪਿੱਛੇ ਗੋਲਕ ਪਿੱਛੇ ਚੌਧਰ ਪਿੱਛੇ ਸਿੱਕੀ ਦਾ ਕਹਿੰਦੀ ਹੈ ਸਿਰ ਤੇ ਰੱਖੋ ਇੱਕ ਦੂਏ ਦੀ ਪੱਗ ਚਾ ਕੇ ਸਿਰ ਤੇ ਰੱਖੋ ਲਾਹੀ ਦੀ ਦੀ ਹੁੰਦੀ ਕਿਸੇ ਵੀ ਸਿਰ ਤੇ ਰੱਖੀ ਦੀ ਚੱਕ ਕੇ ਇਹੀ ਸਮਝਾ ਰਹੀ ਹੈ ਕੀ ਹੋਰ ਕੀ ਕਰ ਰਹੀ ਜਦੋਂ ਅਸੀਂ ਪੱਕਾ ਲੌਕਣ ਵਾਲੇ ਇੱਕ ਇੱਕ ਦੂਏ ਦੀਆਂ ਕਹਿੰਦੇ ਅਸੀਂ ਸਿੱਖਾਂ ਫਿਰ ਗੁੱਸਾ ਹੋ ਜਾਂਦਾ ਤੂੰ ਗੁਰੂ ਦੀ ਬਣਾ ਵੀ ਅਸੀਂ ਕਹੀ ਨਹੀਂ ਫਿਰ ਕਹਿੰਦੇ ਵੀ ਤੁਸੀਂ ਸਿੱਖ ਨਹੀਂ ਇਹ ਨਹੀਂ ਸਿੱਖ ਗੁਰੂ ਪੱਕਾ ਲਾ ਨਹੀਂ ਰਿਹਾ ਗੁਰੂ ਨੇ ਪੱਕਾ ਲਾਉਣ ਦੀ ਕਿਤੇ ਸਿੱਖਿਆ ਨਹੀਂ ਦਿੱਤੀ ਅਸੀਂ ਤੁਹਾਨੂੰ ਸਿੱਖ ਨਹੀਂ ਬੰਦੇ ਇਹ ਪੱਕਾ ਲਾਉਣੀ ਹੈ ਇਹ ਤਾਂ ਕਹਿਣਾ ਪਊਗਾ ਜੇ ਇਹਨਾਂ ਨੂੰ ਸਿੱਖ ਮੰਨ ਲਈਏ ਫਿਰ ਤਾਂ ਗੁਰੂ ਦੇ ਬਦਨਾਮ ਹੋ ਗਿਆ ਸਾਡਾ ਗੁਰੂ ਬਦਨਾਮ ਗੁਰੂ ਦੀ ਬਦਨਾਮੀ ਨਹੀਂ ਬਰਦਾਸ਼ਤ ਹੋ ਸਕਦੀ ਇਹ ਨਹੀਂ ਬਰਦਾਸ਼ਤ ਹੋ ਤੁਸੀਂ ਬਦਨਾਮ ਹੋ ਜਾਓ ਗੁਰੂ ਨਾਲ ਰਿਸ਼ਤਾ ਤੋੜ ਲਓ ਫਿਰ ਆਵਾ ਦੇ ਜੋ ਠੀਕ ਹੈ ਕੋਈ ਗੱਲ ਨਹੀਂ ਜਿਹਨੂੰ ਲੋੜ ਹੋ ਫਿਰ ਜੂ ਨਹੀਂ ਲੋੜ ਹੋਊ ਨਾ ਆਵੇ 40 ਮੁਕਤੇ ਆਪਣੇ ਆਪ ਆਏ ਨੇ ਕੋ ਬੁਲਾਉਣ ਤਾਂ ਗਿਆ ਨਹੀਂ ਆਗੇ ਠੀਕ ਹੈ ਫਿਰ ਕੰਟ ਲਾਏ ਛਾਣ ਆਏ ਤੇ ਕੰਟ ਲਾਏ ਜਿਹੜਾ ਬਣ ਜੂਗਾ ਸਿੱਖ ਬਣ ਜੂਗਾ ਫਿਰ ਗੁਰੂ ਤਾਂ ਕਦੇ ਵੀ ਨਹੀਂ ਕਹਿੰਦਾ ਵੀ ਤੂੰ ਕਿਉਂ ਹੈ ਪਰ ਬਦਨਾਮੀ ਜਿਹੜੀ ਹੈ ਸਾਡੇ ਕਰਮ ਤੋਂ ਬਦਨਾਮੀ ਵੀ ਗੁਰੂ ਦੀ ਹੋਊਗੀ ਸਾਡੇ ਕਰਮ ਤੋਂ ਵਿੜਿਆਈ ਵੀ ਗੁਰੂ ਦੀ ਹੋਊਗੀ ਸਾਡੇ ਕਰਮ ਤੋਂ ਹੋਊ ਸਿੱਖਾਂ ਦੇ ਕਰਮ ਐਸਾ ਕਰਮ ਨਹੀਂ ਕਰਨਾ ਜਿਹਦੇ ਨਾਲ ਗੁਰੂ ਦੀ ਬਦਨਾਮੀ ਹੋਵੇ ਜੇ ਕੋਈ ਕਰੂਗਾ ਤਾਂ ਅਸੀਂ ਬਿਲਕੁਲ ਕਹਾਂਗੇ ਉਹ ਸਿੱਖ ਨਹੀਂ ਹੈ ਬਾਣਾ ਲਾਉਂਦੇ ਰਹੇ ਨੇ ਬਾਣਾ ਲਾਉਣਾ ਚਾਹੀਦਾ ਤੇ ਭਾਈ ਫਿਰ ਕਰਮਾਨਾ ਲਾ ਦਿਓ ਤੁਸੀਂ ਸਿੱਖੀ ਛੱਡ ਦਿਓ ਇਹ ਕੰਮ ਕਰਦੇ ਪੁਲਿਸ ਵਾਲਾ ਜੇ ਡਾਕੇ ਮਾਰਦਾ ਕੋਈ ਗਲਤ ਕੰਮ ਕਰਦਾ ਪੁਲਿਸ ਵਰਦੀ ਲਾਹ ਨਹੀਂ ਲੈਂਦੀ ਫੌਜੀ ਹੈ ਜੇ ਗਲਤ ਕੰਮ ਕਰਦਾ ਫੌਜ ਵਰਦੀ ਲਾਹ ਨਹੀਂ ਲੈਂਦੀ ਇਹ ਕਾਨੂੰਨ ਕਾਨੂੰਨ ਹੈ ਜਾਤੀ ਤਾਂ ਹੈੜੀ ਹੈ ਜੇ ਨਹੀਂ ਚੱਲਣਾ ਸਿੱਖੀ ਦੇ ਖਿਲਾਫ ਤੁਸੀਂ ਚੱਲਣਾ ਤੇ ਵਰਦੀ ਲਾ ਲਿਓ ਚੱਲੋ ਕੋਈ ਗੱਲ ਦੁਨੀਆ ਹੀ ਚੱਲਦੀ ਇਹ ਕਰਕੇ ਦੇਖ ਲਓ ਤੁਹਾਨੂੰ ਇਹ ਫਾਇਦਾ ਕੋਈ ਲੜਾਈ ਦਾ ਕੋਈ ਨਹੀਂ ਇਸ ਗੱਲ 'ਚ ਪਰ ਤੁਸੀਂ ਜ਼ਾਲਮ ਆਪ ਹੋਵੋ ਕਹੋ ਜ਼ੁਲਮ ਦੇ ਖਿਲਾਫ ਹੈ ਸਿੱਖੀ ਸਿੱਖੀ ਜ਼ੁਲਮ ਦੇ ਖਿਲਾਫ ਹੈ ਜ਼ਾਲਮ ਤਾਂ ਤੁਸੀਂ ਆਪ ਹੋ ਤੁਸੀਂ ਜ਼ੁਲਮ ਦੇ ਖਿਲਾਫ ਕੀ ਲੜੋਗੇ ਆਪ ਜ਼ਾਲਮ ਹੈ ਜਿਹੜਾ ਅਰੇ ਜ਼ੁਲਮ ਦਾ ਦੇਖ ਲਓ ਹੁੰਦਾ ਕੀ ਹੈ ਗੁਰਬਾਣੀ ਨੂੰ ਪੜ੍ਹ ਕੇ ਦੇਖੋ ਜ਼ੁਲਮ ਕਹਿੰਦਾ ਕਿਹਨੂੰ ਨੇ ਆਪਣੇ ਵਰਗੀ ਨਾਲ ਜ਼ੁਲਮ ਬਣਾਓ ਗੁਰਬਾਣੀ ਜੋ ਦੇਖੋ ਗੁਰੂ ਕਿਹਨੂੰ ਬੋਲਦਾ ਗੁਰੂ ਹੁਕਮ ਦਾ ਵਿਰੋਧ ਕਰਨਾ ਜ਼ੁਲਮ ਹੈ ਆਪਣੇ ਪਾਣੀ ਚੱਲਣਾ ਜ਼ੁਲਮ ਹੈ ਕਲਕਾਤੀ ਰਾਜੇ ਸਾਈ ਜਿਹਦੇ ਕੋ ਆਪਣੇ ਵਰਗੀ ਨਾਲ ਚੱਲਦਾ ਹੈ ਕੱਲ ਕਰਤੀ ਉਹਦੇ ਕੋ ਕਸਾਈ ਆ ਉਹ ਕਸਾਈ ਜ਼ੁਲਮ ਕਰਦਾ ਹੁੰਦਾ ਹੋਰ ਕੀ ਕਰਦਾ ਹੁੰਦਾ ਕੀ ਕਰਦਾ ਹੁੰਦਾ ਕਸਾਈ ਜ਼ੁਲਮ ਕਰਦਾ ਜਿਹੜਾ ਆਪਣੇ ਭਾਣੇ ਚੱਲਦਾ ਉਹ ਕਲਕਾਤੀ ਹੈ ਉਹਦੇ ਕੋਲ ਔਰ ਰਾਜਾ ਹੈ ਕਿਉਂਕਿ ਭਾਣੇ ਨੂੰ ਨਹੀਂ ਬੰਦਦਾ ਜਿਹੜਾ ਭਾਣੇ ਨੂੰ ਨਹੀਂ ਬੰਦਦਾ ਆਪਣੇ ਨੂੰ ਮੰਨਦਾ ਉਹ ਰਾਜਾ ਕੋ ਰਾਜਾ ਛੋਟਾ ਕੋਈ ਵੱਡਾ ਕਸਾਈ ਹੈ ਕਸਾਈ ਕੀ ਕਰਦਾ ਜ਼ੁਲਮ ਕਰਦਾ ਹੁੰਦਾ ਕਸਾਈ ਹੋਰ ਕੀ ਕਰਦਾ ਹੁੰਦਾ ਕਸਾਈ ਜ਼ੁਲਮ ਕਰਦਾ ਜ਼ੋਰ ਕੀਏ ਸੋ ਜ਼ੁਲਮ ਹੈ ਕਬੀਰ ਕਹਿ ਰਿਹਾ ਹੈ ਧੱਕੇ ਨਾਲ ਜਾਨਵਰ ਨੂੰ ਢਾ ਕੇ ਹਲਾਲ ਕਰ ਲੈਣਾ ਇਹ ਹਲਾਲ ਹੈ ਜ਼ੋਰ ਸ਼ਕਤੀ ਨਾਲ ਆਪਣੀ ਨਾਲ ਢਾ ਕੇ ਜ਼ੋਰ ਕੀਏ ਸੋ ਜ਼ੁਲਮ ਹੈ ਜਦ ਤੁਸੀਂ ਕਹਿੰਦੇ ਕੋਈ ਕਿਸੇ ਕੋ ਰਾਜ ਨਾਲ ਹੈ ਦੇ ਹੈ जो ਹੈ ਨਿਜ ਬਲ ਸੇ से निज ਬਲ ਸੇ ਲਾਇਆ ਹੈ ਜ਼ੁਲਮ ਹੈ यही ਤਾਂ ਜ਼ੁਲਮ ਹੈ यही ਤਾਂ ਜ਼ੁਲਮ ਹੈ ਇਹ ਕੀ ਜਾਣ ਵੀ ਜ਼ੁਲਮ ਕੀ ਹੁੰਦਾ ਸਿੱਖੀ ਛੱਡੀ ਹੋਈ ਹੈ ਨਾ ਲੋਕਾਂ ਨੇ ਇਹ ਤਾਂ ਦੱਸਣ ਹੀ ਹੋਣਾ ਇਹਨਾਂ ਨੂੰ ਸਿੱਖੀ ਛੱਡੀ ਹੈ ਤੁਸੀਂ ਦੱਸੀ ਜਾਣ ਕੇ ਨਹੀਂ ਸੀ ਬਹੁਤ ਚਿਰ ਹੋ ਗਿਆ ਆਮ ਲੋਕਾਂ ਨੂੰ ਪਤਾ ਨਹੀਂ ਸੀ ਇਹਨਾਂ ਦਾ ਨੰਗ ਜਾਰ ਨਹੀਂ ਸੀ ਹੋਇਆ ਉਹ ਨੰਗ ਜਾਰ ਹੋ ਗਿਆ ਨਾ ਸਾਰਾ ਐਨਾ ਕੁ ਟਾਈਮ ਲੱਗਦਾ ਹੀ ਹੁੰਦਾ ਕੂੜ ਨਖੁੱਟੇ ਨਾਨਕਾ ਓੜਕ ਸੱਚ ਕੂੜ ਨੂੰ ਖੋਟਾ ਹੋਣ ਨੂੰ ਤੈਨੂੰ 250 ਸਾਲ ਲੱਗੇ ਤਕਰੀਬਨ ਚਲੋ 200 ਸਾਲ ਲੱਗੇ 100 ਸਾਲ ਤਾਂ ਲੜਦੀ ਹੈ ਇਸਲਾਮ ਤੋਂ ਲੈ ਕੇ 200 ਸਾਲ ਚ ਕੂੜ ਖੋਟਾ ਸਾਬਤ ਹੋ ਗਿਆ ਕਿਉਂ ਸਾਬਤ ਹੋ ਗਿਆ ਸਭ ਜੋ ਕੁਝ ਇਹਨਾਂ ਨੇ ਕੀਤਾ ਸਭ ਸਾਹਮਣੇ ਤਸਵੀਰ ਕੋਈ ਵੀ ਲੁਕੀ ਹੋਈ ਗੱਲ ਨਹੀਂ ਰਹਿ ਗਈ ਇਹਨਾਂ ਦੇ ਮੂੰਹ ਤੇ ਕਹਿੰਦੇ ਨੇ ਪੇਪਰਾਂ 'ਚ ਅਖਬਾਰਾਂ ਸਭ ਜ਼ਾਹਰ ਹੈ ਕੋਈ ਇਹਨਾਂ ਦੀ ਸ਼ਰਮ ਨਹੀਂ ਕਰਦਾ ਝੂੜ ਦੀ ਕਾਹਦੀ ਸ਼ਰਮ ਦੀ ਝੂੜ ਦਾ ਮੂੰਹ ਕਾਲਾ ਕਰਕੇ ਕਾਲਾ ਹੁੰਦਾ ਪਰਾਜ ਜਲੇ ਆਵੇ ਮੂੰਹ ਕਾਲਾ ਕਰਦੇ ਨੇ ਝੂੜ ਸੋ ਸ਼ਬਦ ਕੋ ਨਿਰੰਤਰ ਵਾਸ ਅਲਖੰ ਜੈ ਦੇਖਾਂ ਤੈ ਸੋਈ ਉਹ ਤਾਂ ਸ਼ਬਦ ਅੰਦਰ ਹੈ ਹਿਰਦੇ ਦੇ ਵਿੱਚ ਲਗਾਤਾਰ ਚੱਲਦਾ ਉਹ ਸਾਹ ਸਾਹ ਦੇ ਉਹਦੇ ਨਾਲ ਚੱਲਦਾ ਉਹ ਨਹੀਂ ਸਾਹ ਹੋਣੇ ਨੇ ਗਿਣਤੀ ਦੇ ਜੀਵਨ ਹੁਕਮ ਨਾਲ ਉਸੇ ਨੂੰ ਸਾਥ ਸਾਥ ਸਿਮਰਨਾ ਯਾਦ ਰੱਖਣਾ ਉਸ ਹੁਕਮ ਦੇ ਬਿਨਾਂ ਤਾਂ ਦੂਜਾ ਸਾਹ ਨਹੀਂ ਆਉਂਦਾ ਤੁਹਾਨੂੰ ਉੱਥੇ ਹੁਕਮ ਨੇ ਜਾਂ ਸਟਾਪ ਕਰ ਦੇਣਾ ਨਾ ਸਬੰਧ ਹੋ ਜਾਣਾ ਨਿਰੰਤਰ ਵਾਸ ਹੈ ਹੁਕਮ ਦਾ ਲਗਾਤਾਰ ਸ਼ਬਦ ਸੁੰਦਰ ਹੈ ਅਲਖੰ ਜੈ ਦੇਖਾ ਤਾਂ ਅਲਖੰ ਅੱਖਾਂ ਨਾਲ ਹੀ ਨਹੀਂ ਨਾ ਉਹ ਫੁਰਨਾ ਰੂਪ ਹੈ ਜਾਂ ਦੇਖਣਾ ਤੁਸੀਂ ਜਾਂ ਦੇਖਾ ਤਾਂ ਸੋਈ ਸਾਰਿਆਂ ਦੇ ਅੰਦਰ ਹੈ ਜੇ ਆਪਣੇ ਅੰਦਰ ਸਮਝ ਆ ਗਈ ਤਾਂ ਸਾਰਿਆਂ ਦੇ ਅੰਦਰ ਹੋ ਗਈ ਆ ਜੋ ਚੱਲ ਰਿਹਾ ਨਾ ਸ੍ਰਿਸ਼ਟੀ ਹੁਕਮ ਨਾਲ ਚੱਲ ਰਹੀ ਹੈ ਬਾਹਰ ਦੇਖਣਾ ਜੋ ਬਾਣ ਵਰਤ ਰਿਹਾ ਜੋ ਵਰਤੇ ਸੋ ਤੇਰਾ ਬਾਣ ਜੋ ਤੇਰੇ ਅੰਦਰ ਵਰਤ ਰਿਹਾ ਉਹ ਵੀ ਉਹਦਾ ਬਾਣ ਹੈ ਜੋ ਬਾਹਰ ਵਰਤ ਰਿਹਾ ਉਹ ਵੀ ਉਹਦਾ ਬਾਣ ਤੇਰੇ ਅੰਦਰ ਉਹਦਾ ਬਾਣਾ ਜੇ ਵਰਤਦਾ ਤਾਂ ਤੇਰਾ ਪਾਣਾ ਨਹੀਂ ਵਰਤਣਾ ਚਾਹੀਦਾ ਜਿੰਨਾ ਜਰ ਆਪਣਾ ਬਾਣਾ ਵਰਤਦਾ ਉਹਦਾ ਬਾਣਾ ਨਜ਼ਰ ਨਹੀਂ ਆਉਂਦਾ ਜਦ ਆਪਣਾ ਪਾਣਾ ਨਹੀਂ ਵਰਤਦਾ ਅੰਦਰ ਉਹਦਾ ਪਾਣਾ ਸਮਝ ਆ ਜਾਂਦੀ ਹੈ ਮਨ ਟਿਕ ਜਾਂਦਾ ਹੈ ਟਿਕ ਜਾਂਦਾ ਆਪਣਾ ਭਾਣਾ ਤਿਆਗ ਕੇ ਟਿਕਦਾ ਮਨ ਮਨ ਨਹੀਂ ਟਿਕਦਾ ਜਨਾ ਜਨ ਆਪਣੀ ਮਰਜ਼ੀ ਨਹੀਂ ਛੱਡਦਾ ਭਾਣਾ ਨਹੀਂ ਛੱਡਦਾ ਜੇ ਆਪਣਾ ਭਾਣਾ ਤਿਆਗ ਦਿੰਦਾ ਉਹਦਾ ਭਾਣਾ ਸਭ ਆ ਜਾਂਦਾ ਜੋ ਵਰਤੇ ਸੋ ਤੇਰਾ ਭਾਣਾ ਕੀ ਬਾਹਰ ਕੀ ਅੰਦਰ ਉਹਦਾ ਭਾਣਾ ਜਦ ਦੇਖਾ ਤਾਂ ਮੇਰੇ ਅੰਦਰ ਵੀ ਤੇਰਾ ਭਾਣਾ ਬਾਹਰ ਵੀ ਤੇਰਾ ਭਾਣਾ ਪਵਨ ਕਾ ਵਾਸਾ ਸੁਨਨ ਵਾਸਾ ਅਕਲ ਕਲਾ ਧਰ ਸੋਈ ਪਵਨ ਕਾ ਵਾਸਾ ਸੁਨਨ ਵਾਸਾ ਸੁਨਨ ਵਾਸਾ ਪਵਨ ਮਨ ਨੂੰ ਕਹਿੰਦੇ ਕਹਿੰਦੇ ਇਹ ਜਿਹੜੀ ਪਵਨ ਤੁਸੀਂ ਕਹਿੰਦੇ ਹੋ ਸਰੀਰ ਦੀ ਹੈ ਇਹ ਪਵਨ ਦੀ ਗੱਲ ਨਹੀਂ ਸੀ ਤੁਸੀਂ ਅਰਥ ਬਦਲ ਲਿਓ ਪਵਨ ਅੰਦਰਲੇ ਸਰੀਰ ਦੀ ਜਿਹੜੀ ਪਵਨ ਆ ਮਨ ਪਵਨ ਮਨ ਸਹਿਜੇ ਰਹਾ ਸਮਾਈ ਤੁਸੀਂ ਹਵਾ ਲੈ ਹਵਾ ਲੈ ਸਰੀਰ ਦੀ ਹੈ ਅੰਦਰਲੇ ਸਰੀਰ ਦਾ ਪਵਨ ਮਨ ਹੁੰਦਾ ਉਹਦਾ ਆਧਾਰ ਕੀ ਹੈ ਪਵਨ ਕਾ ਵਾਸਾ ਸੁੱਧ ਨਵਾਸਾ ਅਕਲ ਕਲਾ ਧਰ ਸੋਈ ਸੁੱਧ ਨਵਾਸਾ ਜਦੋਂ ਮਨ ਚੁੱਪ ਕਰ ਜਾਂਦਾ ਨਾ ਇਹਦੀ ਇੱਛਾ ਖਤਮ ਹੋ ਜਾਂਦੀ ਹੈ ਫਿਰ ਟਿਕ ਜਾਂਦਾ ਨਵਾਸ ਹੈ ਸੁੱਧ ਵਿੱਚ ਨਵਾਸ ਹੈ ਆਕਾਸ਼ ਵਿੱਚ ਆਕਾਸ਼ ਸੁੱਧ ਹੁੰਦਾ ਆਕਾਸ਼ ਸੁੰਦਰ ਚੁੱਪ ਹੈ ਬੋਲਦਾ ਕਾਦਾ ਹੈ ਆਕਾਸ਼ ਗਰਜਨ ਕਾਦਾ ਹੁੰਦੀ ਹੈ ਜਦ ਬੋਲ ਪੈਦਾ ਹੁੰਦਾ ਹਵਾ ਟਕਰਾਉਂਦੀ ਹੈ ਇਹਦੇ ਨਾਲ ਫਗਣਾ ਬੋਲਦਾ ਗਗਨ ਗਰਜਨ ਜਿੰਨਾ ਜਰ ਬਬਰਾ ਬੋਲਦਾ ਨਹੀਂ ਗਰਜਨ ਪੈਦਾ ਨਹੀਂ ਹੁੰਦੀ ਨਹੀਂ ਤਾਂ ਸੁਣਦਾ ਗਗਨ ਜੇ ਮਨ ਵੀ ਸੁਣਦਾ ਗਗਨ ਵੀ ਸੁਣਦਾ ਦੋ ਇੱਕ ਨੇ ਮਨ ਵੱਖਰਾ ਜਿਆਦਾ ਜਿਆਦਾ ਬੋਲਦਾ ਗੱਲ ਨੂੰ ਸੁਣ ਫਿਰ ਉਹ ਤਾਂ ਵੱਖਰਾ ਮਨ ਬੋਲਦਾ ਗੱਲ ਨੂੰ ਸੁਣ ਫਿਰ ਵੱਖਰਾ ਅਕਲ ਕਲਾ ਧਰ ਸੋਈ ਅਕਲ ਕਲਾ ਧਰ ਸੋਈ ਫਿਰ ਇਹਦੀ ਧਰਾਤਲ ਕੀ ਹੈ ਬੰਦੀ ਮਨ ਦੀ ਧਰਾਤਲ ਕੀ ਹੈ ਮਨ ਕਿਹੜੀ ਚੀਜ਼ ਤੇ ਖੜਾ ਹੈ ਅਕਲ ਦੀ ਸ਼ਕਤੀ ਦੇ ਉੱਤੇ ਬੋਲੇ ਖੜਾ ਅਕਲ ਦੀ ਸ਼ਕਤੀ ਨਾਲ ਅਕਲ ਕਲਾ ਸ਼ਕਤੀ ਅਕਲ ਦੀ ਸ਼ਕਤੀ ਨੂੰ ਬੰਨ ਕੇ ਰੱਖਦੀ ਹੈ ਹਾਂ ਇਹਦੀ ਤਰਾਤਲ ਕੀ ਹੈ ਅਕਲ ਦੀ ਸ਼ਕਤੀ ਅਕਲ ਦੀ ਸ਼ਕਤੀ ਬਿਨਾਂ ਮਨ ਬਣਿਆ ਨਹੀਂ ਜਾਂਦਾ ਜਿੰਨਾ ਚਿਰ ਅਕਲ ਪੂਰੀ ਸ਼ਕਤੀ ਨਹੀਂ ਹੁੰਦੀ ਅਕਲ ਦੀ ਅਕਲ ਦੀ ਸ਼ਕਤੀ ਕੀ ਹੈ ਅਕਲ ਹੁੰਦੀ ਹੈ ਗਿਆਨ अकल की ਕੀ की ਗਿਆਨ ਦਾ ਵੱਡਾ ਮਨ मन रहा ਜੇ ਅਕਲ ਦੇ ਕੋਲ ਵਿਵੇਕ ਹੈ ਨਾ ਵਿਵੇਕ ਬੁੱਧ ਹੈ ਫਿਰ ਮਨ ਟਿਕਦਾ ਉਹ ਤੋਂ ਪਹਿਲਾਂ ਮਨ ਨਹੀਂ ਟਿਕਦਾ ਫਿਰ ਇਹਦੀ ਧਰਾਤਲ ਬਣਦੀ ਹੈ ਉੱਥੇ ਟਿਕਦਾ ਬੈਠਣ ਨੂੰ ਜਗ੍ਹਾ ਉਹੀ ਇਹਦਾ ਬੋਝ ਚੱਕਦੀ ਹੈ ਬਹੁਤ ਵਜ਼ਨ ਹੈ ਮਨ ਦੇ ਵਿੱਚ ਇਹਦਾ ਵਜਨ ਮਾੜੀ ਅਕਲ ਨਹੀਂ ਚੱਕ ਸਕਦੀ ਕਮਜ਼ੋਰ ਅਕਲੇ ਦਾ ਵਜਨ ਨਹੀਂ ਚੱਕ ਸਕਦੀ ਬੁੱਧਾ ਬਵੇਗ ਬੁੱਧੀ ਇਹਦਾ ਵਜਨ ਚੱਕ ਸਕਦੀ ਹੈ ਫਿਰ ਉਹ ਵਜਾ ਹੱਥ ਤੇ ਮੇਰੇ ਤੇ ਹੱਥ ਤੇ ਉੱਪਰ ਤਿੰਨ ਲੋਕ ਨਾਲੋਂ ਜ਼ਿਆਦਾ ਵਜਨ ਹੈ ਬੁੱਧਾ ਤੇ ਲੋਕ ਦੀ ਤਾਂ ਇੱਛਾ ਦੇ ਵਿੱਚ ਤਿੰਨ ਲੋਕ ਨਾਲ ਤਾਂ ਰਾਜਦਾ ਨਹੀਂ ਹੈ ਤਿੰਨ ਲੋਕ ਦੀ ਇੱਛਾ ਇਹਦੇ ਵਿੱਚ ਤਿੰਨ ਲੋਕ ਤੋਂ ਜ਼ਿਆਦਾ ਵਧਣ ਹੁੰਦਾ ਤਾਂ ਹੀ ਕਬੂਲ ਦਾ ਅਗਲ ਕਮਜ਼ੋਰ ਹੈ ਉਹ ਵਜ਼ਨਦਾਰ ਹੈ ਅਕਲ ਕਲਾ ਅਕਲ ਦੀ ਕਲਾ ਅਕਲ ਦੀ ਸ਼ਕਤੀ ਧਰ ਸੋਈ ਇਹਦੀ ਧਰਾਤਲ ਬਣਦੀ ਹੈ ਇਹਦੀ ਧਰਾਤਲ ਉਹਦੇ ਆਸਰੇ ਖੜਦਾ ਹੈ ਧਰਾਤਲ ਆਸਰਾ ਹੁੰਦਾ ਹੈ ਅਕਲ ਦੇ ਆਸਰੇ ਖੜਦਾ ਹੈ ਜੀ ਅਕਲ ਪੂਰੀ ਸ਼ਕਤੀ ਹੈ ਵਿਵੇਕ ਬੁੱਧੀ ਹੈ ਫਿਰ ਮਨ ਰੁਕਦਾ ਵਰਨਾ ਮਨ ਨਹੀਂ ਰੁਕ ਸਕਦਾ ਇਸ ਕਰਕੇ ਦੀਜਾ ਬੁੱਧ ਵਿਵੇਕਾ ਹਰ ਪਰਿਉ ਸੁਆਮੀ ਕੇ ਦੁਆਰੇ ਦੀਜੈ ਬੁੱਧ ਵੇਖਾ ਹਾਂ ਵਿਵੇਕ ਬੁੱਧੀ ਦੇ ਬਿਨਾ ਮੰਦੀ ਰੁਕਦਾ ਨਦਰ ਕਰੇ ਸ਼ਬਦ ਘਟ ਮੈਂ ਵਸੈ ਵਿੱਚੋਂ ਭਰਮ ਗਵਾਏ ਨਦਰ ਕਰੇ ਸ਼ਬਦ ਘਟ ਮੈਂ ਵਸੈ ਪਰਮੇਸ਼ਰ ਦੀ ਨਦਰ ਹੋਵੇ ਵਿੱਚੋਂ ਭਰਮ ਗਵਾਏ ਜੇ ਪਰਮੇਸ਼ਰ ਦੀ ਕਿਰਪਾ ਹੋ ਜਾਏ ਸ਼ਬਦ ਘਟ ਦੇ ਵਿੱਚ ਪ੍ਰਗਟ ਹੋ ਜਾਏ ਘਟ ਵਿੱਚ ਵਸਾ ਵਿੱਚੋਂ ਭਰਮ ਹੋਏ ਮਨਤਾ ਬਣਿਆ ਗਿਆ ਗੁਰਬਾਣੀ ਦੇ ਗਿਆਨ ਨਾਲੇ ਗੁਰਬਾਣੀ ਦੇ ਗਿਆਨ ਨਾਲੇ ਬੰਦੇ ਦਾ ਨਾਮ ਪਰ ਬੰਨ ਕੇ ਨੂੰ ਹੋਰ ਚੀਜ਼ ਖੁੱਲਾ ਛੱਡ ਦੇਣਾ ਹੋਰ ਚੀਜ਼ ਜਦੋਂ ਬੰਨ ਕੇ ਨਹੀਂ ਰੱਖਣਾ ਬੰਦ ਕੇ ਰੱਖਣਾ ਤਾਂ ਉਹਨਾਂ ਜਿਹੜਾ ਹੈ ਜਿਹੜਾ ਦਾ ਖਤਰਾ ਹੈ ਖੁੱਲਾ ਛੱਡਣਾ ਅਸਲ ਸੱਚ ਬੰਦ ਕੇ ਨਹੀਂ ਰੱਖਣਾ ਗਿਆਨ ਦਾ ਬੱਦਾ ਬੰਦ ਕੇ ਰੱਖਿਆ ਹੈ ਜੋ ਤਰਾ ਬੁੱਧੀ ਨੇ ਆਪਣੀ ਸ਼ਕਤੀ ਨੂੰ ਪਰਮੇਸ਼ਰ ਦੀ ਸ਼ਕਤੀ ਹੈ ਜੋ ਪ੍ਰਗਟ ਹੋਈ ਜੇ ਪਰਮੇਸ਼ਰ ਆਪਣੀ ਸ਼ਕਤੀ ਕਰ ਦੇਵੇ ਸ਼ਬਦ ਗੁਰੂ ਪ੍ਰਗਟ ਕਰ ਦੇਵੇ ਨਜ਼ਰ ਕਰੇ ਸ਼ਬਦ ਘਟ ਮੈਂ ਵਸਾ ਕਿਰਪਾ ਕਰ ਦੇਵੇ ਸ਼ਬਦ ਉਹਦਾ ਹੀ ਹੁਕਮ ਆ ਜਾਏ ਸਿੱਧਾ ਹੀ ਪ੍ਰਗਟ ਹੋ ਜਾਏ ਵਿੱਚੋਂ ਭਰਮ ਗਵਾਏ ਇਹਦਾ ਭਰਮ ਹੀ ਚਲਾ ਜਾਵੇ ਵਿੱਚੋਂ ਫਿਰ ਖਰਕਾ ਪੈਖੜ ਤਾਂ ਛੁੱਟੇ ਜੋ ਉੱਪਰ ਲੱਗਦਾ ਜੋ ਉੱਪਰੋਂ ਸ਼ਬਦ ਹੋਰ ਆ ਗਿਆ ਉੱਪਰੋਂ ਹੋਰ ਲੱਗਦਾ ਇਹਦੇ ਤੇ ਸ਼ਬਦ ਭਾਣਾ ਹੀ ਵਰਤ ਗਿਆ ਇਹਦੇ ਤੇ ਸਾਰਾ ਪਰਮੇਸ਼ਰ ਦਾ ਹੀ ਫਿਰ ਜੇ ਨੂੰ ਛੱਡ ਦੋ ਇਹਦਾ ਪੈਖੜ ਜਿਹੜਾ ਪਾਇਆ ਸੀ ਨਾ ਗਿਆਨ ਦਾ ਉਹ ਵੀ ਖੋਲ ਦੇ ਫਿਰ ਪੈਖੜ ਛੱਡ ਦੇ ਹੋਇਆ ਪੈਖੜ ਕਿਵੇਂ ਛੱਡਣਾ ਜਿੰਨਾ ਜਰ ਬੰਨ ਕੇ ਤੈਨੂੰ ਮੋਰੀ ਜੀ ਰਗਾਇਆ ਗੁਰ ਦਖਲਾਈ ਮੋਰੀ ਜਿੱਤ ਮਿਰਗ ਪੜਤਾ ਹੈ ਚੋਰੀ ਇਹ ਚੋਰੀ ਜਿਹੜੀ ਮੋਰੀ ਬਾਹਰ ਨਿਕਲਦਾ ਸੀ ਨਾ ਮਾਇਆ ਜੋ ਤਾਂ ਕਰਦੀ ਬੰਦ ਫਿਰ ਦੂਏ ਪਾਸੇ ਜਿਹੜੀ ਸੀ ਸੱਚਖੰਡ ਵੱਲ ਨੂੰ ਮੁਕਤ ਦੁਆਰਾ ਸੌਕਰਾ ਉੱਥੇ ਨਹੀਂ ਕੱਢਿਆ ਇਹਨੂੰ ਵੱਧ ਕੇ ਬੋਲ ਪਰਲੇ ਪਾਸੇ ਨਿਕਲਦੀ ਸਰ ਚੜਦਾ ਉਧਰ ਸ਼ਬਦ ਸੁਣਦਾ ਹੀ ਸੀਗਾ ਉਹ ਸ਼ਬਦ ਕੀ ਹੈ ਜਾਂ ਸ਼ਬਦ ਪ੍ਰਗਟ ਹੁੰਦਾ ਮੋਰੀ ਤਾਂ ਹੁੰਦੀ ਹੈ ਮੋਰੀ ਜਿਹੜੀ ਹੁੰਦੀ ਹੈ ਨਾ ਸ਼ਬਦ ਦੀ ਕਰਨ ਵਾਲੇ ਹੁੰਦੀ ਹੈ ਮੋਰੀ ਸ਼ਬਦ ਸੁਣਦਾ ਗੱਲ ਕੂੜ ਦੀ ਕੰਧ ਮੋਰੀ ਹੋ ਤਾਂ ਹੀ ਸੁਣੂ ਭਰਮ ਦੀ ਕਹਿੰਦੇ ਢਹੂਗੀ ਵਿੱਚ ਦੀ ਗੁਸਰਾਖ ਹੋ ਤਾਂ ਹੀ ਸੁਣੂ ਗੱਲ ਜ਼ਰਾ ਦੁਬਾਰਾ ਸਰਾਗ ਰੱਖ ਲੈਂਦੇ ਤੇ ਗੱਲ ਸੁਣ ਲੂ ਬਸ ਫਿਰ ਖੜਕਾ ਪੈ ਤਾਂ ਛੁੱਟੇ ਜੋ ਪਰਲਾ ਉੱਪਰ ਪਰਲਾ ਤਨ ਮਨ ਨਿਰਮਲ ਨਿਰਮਲ ਬਾਣੀ ਨਾਮੋ ਮਨ ਵਸਾਏ ਤਨ ਮਨ ਨਿਰਮਲ ਤਨ ਔਰ ਦੋਇ ਨਿਰਮਲ ਹੋ ਜਾਂਦੇ ਨੇ ਨਿਰਮਲ ਬਾਣੀ ਬਾਣੀ ਵੀ ਨਿਰਮਲ ਹੋ ਜਾਂਦੀ ਹੈ ਨਾਮੋ ਮਨ ਵਸਾਏ ਨਾਮ ਨਾਲ ਫਿਰ ਮਨ ਵਸ ਜਾਂਦਾ ਹੈ ਠੀਕ ਹੈ ਬਸਿਆ ਹੋਇਆ ਜਿਹੜਾ ਆਦਮੀ ਉਹ ਖੁੱਲਾ ਹੁੰਦਾ ਬਸਿਆ ਹੋਇਆ ਨਹੀਂ ਹੁੰਦਾ ਬਸਿਆ ਹੋਇਆ ਬੰਨਿਆ ਹੋਇਆ ਨਹੀਂ ਹੁੰਦਾ ਬੰਨਿਆ ਹੋਇਆ ਬਸਿਆ ਹੋਇਆ ਨਹੀਂ ਹੁੰਦਾ ਜੇ ਕੋਠੜੀ 'ਚ ਬੰਦ ਹੋਵੇ ਕੋਈ ਬਸਿਆ ਹੋਇਆ ਥੋੜੀ ਕਹਿੰਦੇ ਤਾਂ ਕੈਦ ਕੀਤਾ ਔਰ ਕੀਤਾ ਦੇ ਵਿੱਚ ਫਰਕ ਹੈ ਬਸੇ ਤਾਂ ਬਹੁਤ ਦੂਰ ਤੱਕ ਘੁੰਮ ਸਕਦਾ ਹੈ ਸੱਚਖੰਡ ਤੇ ਬਿਨਾਂ ਦੱਸਦਾ ਹੀ ਨਹੀਂ ਬੰਦ ਸੰਸਾਰ ਜਨ ਵਸਾ ਨਹੀਂ ਰਹਿ ਸੰਸਾਰ ਤਾਂ ਭਟਕਦਾ ਜੇ ਭਟਕਦਾ ਤਾਂ ਵਸਦਾ ਨਹੀਂ ਜੇ ਵਸਦਾ ਤਾਂ ਭਟਕਦਾ ਨਹੀਂ ਜਿੰਨਾ ਜਰ ਮਨ ਚ ਭਟਕਣਾ ਵਸਿਆ ਹੋਇਆ ਨਹੀਂ ਜੇ ਫਸ ਗਿਆ ਫਿਰ ਭਟਕਣਾ ਨਹੀਂ ਫਿਰ ਭੁੱਖੇ ਨਹੀਂ ਕੋਈ ਭਟਕਣਾ ਤਾਂ ਭੁੱਖਾ ਇੱਛਾ ਹੀ ਜੇ ਸਭੇ ਇੱਛਾ ਪੂਰੀਆਂ ਜਦ ਪਾਇਆ ਅਗਮ ਅਪਾਰਾ ਫੇਰ ਵਸਦਾ ਪਹਿਲਾਂ ਨਹੀਂ ਵਸਦਾ ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗਮ ਅਪਾਰਾ ਅਗਮ ਅਪਾਰਾ ਸ਼ਬਦ ਗੁਰੂ ਨਾਮ ਜਦ ਪ੍ਰਾਪਤ ਹੋ ਗਿਆ ਬਿਨਾਂ ਕੰਨਾਂ ਦੇ ਸੁਣਨ ਵਾਲੀ ਬਾਣੀ ਨਾਲ ਜਸ ਪਰਖ ਹੋ ਗਿਆ ਤੇ ਲੋੜ ਨਹੀਂ ਕਿਸੇ ਚੀਜ਼ ਦੀ ਰਹੀ ਸਰੀਰ ਦੀਆਂ ਲੋੜਾਂ ਵਾਰ ਰਹਿ ਗਈਆਂ ਮਾਇਆ ਜ ਰਹਿ ਗਈਆਂ ਗਾਂ ਨੂੰ ਗਿਆਨ ਦੀ ਭੁੱਖਾ ਜਿਹਦੀ ਮਰਜ਼ੀ ਚਰੇ ਬਹੁਤ ਬੜਾ ਏਰੀਆ ਹੈ ਆਈ ਜਿਹੜਾ ਹੁਣ ਸਵਾਲ ਨਾ ਸਾਡੇ ਆ ਕਿਉਂ ਹੁੰਦਾ ਸੰਸਾਰ ਉਹਦੇ ਸਾਰੇ ਕਿਉਂ ਦੇ ਜਵਾਬ ਸੱਚ ਹਣ ਜਿਹੜੇ ਕਿਉਂਕਿ ਉੱਥੋਂ ਭਾਣਾ ਵਰਤਦਾ ਇੱਥੇ ਇਹ ਸਾਰੇ ਕਿਉਂ ਸੰਸਾਰ ਦੇ ਕਿਉਂ ਦੇ ਜਵਾਬ ਨਾ ਉੱਥੇ ਨੇ ਉੱਥੋਂ ਉੱਥੋਂ ਦੇਖਦੇ ਫਿਰ ਬੈਠ ਕੇ ਵੀ ਇਹ ਕਿਉਂ ਹੁੰਦਾ ਇੱਥੇ ਕਿਉਂ ਦੇ ਜਵਾਬ ਨਹੀਂ ਇੱਥੇ ਇਸ ਤੋਂ ਸਰਫੇਦੇ ਜਵਾਬ ਹੈ ਅਸੀਂ ਗਲਤ ਜੋੜ ਲਿਆ ਧਰਮ ਧਾਰਮਿਕ ਆਦਮੀ ਭਗਵਾਨ ਹੁੰਦਾ ਉਹਨੂੰ ਸਾਰਾ ਪਤਾ ਹੁੰਦਾ ਉਹਦੇ ਕਰਕੇ ਸੰਸਾਰ ਚੱਲਦਾ ਹੈ ਗਲਤ ਹੈ ਧਾਰਮਿਕ ਆਦਮੀ ਸਭ ਤੋਂ ਛੋਟਾ ਹੁੰਦਾ ਸੰਸਾਰ ਜਿ ਭਾਵੇਂ ਵੱਡਾ ਹੋਵੇ ਪਰਮੇਸ਼ਰ ਦੇ ਦਰਬਾਰ ਸਭ ਤੋਂ ਛੋਟਾ ਹੁੰਦਾ ਉਹਨੂੰ ਕੁਝ ਵੀ ਗਿਆਨ ਨਹੀਂ ਹੁੰਦਾ ਉਹਨੂੰ ਇੰਨਾ ਹੀ ਗਿਆਨ ਹੁੰਦਾ ਵੀ ਮੈਂ ਕੀ ਹਾਂ ਮੈਂ ਕੀ ਗਲਤੀ ਕੀਤੀ ਸੀ ਉਹ ਗਲਤੀਆਂ ਮੰਨ ਕੇ ਆਪਣੇ ਘਰ ਜਾਂਦਾ ਜਾਂ ਮੇਰਾ ਘਰ ਨਹੀਂ ਸੰਸਾਰ ਕਿਵੇਂ ਚੱਲਦਾ ਕਿਵੇਂ ਨਹੀਂ ਚੱਲਦਾ ਕੌਣ ਚਲਾਉਂਦਾ ਇਹਨਾਂ ਹੋਰ ਪਤਾ ਕਿਵੇਂ ਚੱਲਦਾ ਨਹੀਂ ਪਤਾ ਕੌਣ ਚਲਾਉਂਦਾ ਇਹਦਾ ਪਤਾ ਹੁਕਮ ਨੂੰ ਚਲਾਉਂਦਾ ਆ ਕਿਉਂ ਹੋ ਗਿਆ ਕਿਉਂ ਨਹੀਂ ਹੋਇਆ ਇਹ ਉਹਨੂੰ ਮਤਲਬ ਉਹ ਕਹਿੰਦਾ ਅੱਪੋ ਦੀ ਮਰਜ਼ੀ ਹੈ ਪਰਮੇਸ਼ਰ ਇਹ ਗੱਲ ਦਾ ਕੁਰਬਾਨੀ ਜਵਾਬ ਨਹੀਂ ਆ ਕਿਉਂ ਹੋ ਗਿਆ ਆ ਕਿਉਂ ਨਹੀਂ ਹੋਇਆ ਪਰਮੇਸ਼ਰ ਦੀ ਮਰਜ਼ੀ ਇਹ ਮਰਜ਼ੀ ਤੇ ਛੱਡਿਆ ਹੈ ਇੱਥੇ ਜਦ ਘਰ ਤੇ ਲੈ ਜਾਓ ਜਿੱਥੇ ਹੋ ਰਿਹਾ ਉੱਥੇ ਕਿਉਂ ਦੇ ਜਵਾਬ ਨਹੀਂ ਸਾਡੇ ਉੱਥੇ ਪੁੱਛਣ ਵਾਲਾ ਕੋਈ ਨਹੀਂ ਉੱਥੇ ਪੁੱਛਣ ਵਾਲਾ ਕੋਈ ਨਹੀਂ ਕਿਉਂ ਦੇ ਜਵਾਬ ਪੁੱਛਣ ਵਾਲੇ ਇੱਥੇ ਨੇ ਤੁਸੀਂ ਕਿਉਂ ਹੋ ਰਹੇ ਤੇ ਕੀ ਲੈਣਾ ਖੂਹ ਹੈ ਕੱਚਾ ਉਹ ਜੋ ਡਿੱਗੀ ਜਾਂਦੀ ਹੈ ਟੇਗਾ ਕਿਉਂ ਹੈ ਤੈਂ ਕੀ ਲੈਣਾ ਤੂੰ ਖੂਹ ਜੋ ਬਾਹਰ ਨਿਕਲ ਜਾ ਢਿੱਗ ਥੱਲੇ ਨਾ ਆ ਤੇਰਾ ਮਤਲਬ ਸਿਰਫ ਖੂਹ ਚੋਂ ਚਿਹਰੇ ਚੋਂ ਬਾਹਰ ਨਿਕਲਣਾ ਕਿਉਂ ਡਿੱਗਦਾ ਕਿਉਂ ਹੁੰਦਾ ਤੈਂ ਤੇ ਲੈਣਾ ਕੀ ਹੈ ਤੂੰ ਆਪ ਵੱਜ ਵੀ ਮੈਂ ਲੱਗ ਕਿਸੇ ਤੇ ਥੱਲੇ ਆ ਜਾ ਬਸ ਉੱਥੇ ਨੂੰ ਆ ਰਹੀ ਹੈ ਸਾਇੰਸ ਵੀ ਜਿਹਦੀ ਗੁਰਬਾਣੀ ਗੱਲ ਕਰਦੀ ਹੈ ਆਦਮੀ ਦਾ ਜਨਮ ਸਾਰੇ ਜਾਨਵਰਾਂ ਤੋਂ ਬਾਅਦ ਹੋਇਆ ਹੈ 84 ਸਿਰਫ ਜੂਤ ਤੋਂ ਟੈਲੀਵਿਜ਼ਨ 'ਚ ਰਾਤ ਦਿਖਾਏ ਤੇ ਤਿੰਨ ਕਰੋੜ ਪਿਛਲੇ ਜਾਨਵਰ ਨੇ ਜਿਹੜੇ ਉਹਦੀ ਆਦਮੀ ਵਰਗੀ ਸਾਰੀ ਸ਼ਕਲ ਚਾਰ ਪੈਰ ਨੇ ਜਿਵੇਂ ਕੱਢਲੇ ਹੁੰਦੇ ਨੇ ਉਹ ਹੁੰਦੀ ਹੈ ਸਾਰੀ ਜਾਨਵਰ ਉਹ ਤੋਂ ਬਾਅਦ ਬਾਂਦਰ ਆਇਆ ਉਹ ਤੋਂ ਬਾਅਦ ਕੀ ਆਇਆ ਵੀ ਆਦਮੀ ਦੇ ਪੂਰਵਜ ਨੇ ਸਾਡੇ ਗੁਰਬਾਣੀ ਵੀ ਇਹ ਕਹਿੰਦੀ ਹੈ ਜੁਨਾ ਭੁਗਤੇ ਆਏ ਅਸੀਂ ਉਹ ਪੌੜੀਆਂ ਕਿਨੇ ਚੜਾਇਆ ਤੁਹਾਨੂੰ ਯਾਦ ਪੌੜੀ ਹੈ ਗੁਰਬਾਣੀ ਵੀ ਇਹ ਕਹਿੰਦੀ ਸ਼ਾਇਦ ਉਹਨਾਂ ਨੂੰ ਇਹ ਚੀਜ਼ ਦਾ ਨਹੀਂ ਪਤਾ ਹੈਗਾ ਗੁਰਬਾਣੀ ਕਹਿੰਦੀ ਉਹ ਹੱਡੀਆਂ ਤੋਂ ਸਾਬਤ ਕਰਦੇ ਨੇ ਪਿੰਜਰਾ ਤੋਂ ਸਾਬਤ ਕਰਦੇ ਨੇ ਜਿਹੜੇ ਅਭਿਸ਼ੇਕ ਉਹਨੂੰ ਮਿਲਦੇ ਨੇ ਭੋਗੇ ਨੇ ਸੰਕਨੇ ਉਹਨਾਂ ਦੇ ਵਿੱਚ ਜੀਵ ਸੀ ਪੁਰਾਣੇ ਨੇ ਵੀ ਕਰੋੜ ਸਾਲ ਦੇ ਨੇ ਉਹ ਕਹਿੰਦੇ ਨੇ ਵੀ ਕਰੋੜ ਸਾਲ ਦੇ ਉਹਨਾਂ ਕੋਈ ਹਿਸਾਬ ਹੋਊਗਾ ਉਹਨਾਂ ਦਾ ਨਾਪਣ ਚੀਜ਼ਾਂ ਗੁਰਬਾਣੀ ਪਹਿਲਾਂ ਹੀ ਕਹਿੰਦੀ ਹੈ ਯਾਨੀ ਲੱਖ ਚੋਂ ਪਾਣੀ ਚ ਪਹਿਲਾਂ ਧਰਤੀ ਤੋਂ ਬਾਅਦ ਪੈਦਾ ਹੋਈ ਹੈ ਧਰਤੀ ਬਾਅਦ ਪੈਦਾ ਹੋਈ ਹੈ ਪਹਿਲਾਂ ਪਾਣੀ ਦੀ ਸਰ ਧਰਤੀ ਕਿਵੇਂ ਪੈਦਾ ਹੋਈ ਹੈ ਧਰਤੀ ਪੈਦਾ ਹੋਈ ਹੈ ਜਿਹੜੇ ਕੱਚ ਮੱਛ ਅਵਤਾਰ ਨੇ ਜਿਹੜੇ ਉਹੀ ਉਹ ਕਹਿ ਰਹੇ ਨੇ ਕੱਚ ਮੱਛ ਅਵਤਾਰ ਨੇ ਨਾ ਪਹਿਲਾਂ ਜਦ ਵੀ ਥਾਈ ਨਹੀਂ ਉਹੀ ਅਵਤਾਰ ਸੀ ਬੜਾ ਅਵਤਾਰ ਗਾਇ ਅਵਤਾਰ ਇਹ ਜਿਹੜੇ ਅਵਤਾਰ ਨੇ ਇਹ ਸੀਗੇ ਜਿਹੜਾ ਜਾਨਵਰ ਦੂਜਿਆਂ ਤੇ ਹਾਵੀ ਹੋਵੇ ਸਾਰਿਆਂ ਤੇ ਉਹ ਅਵਤਾਰ ਜਿਹਦਾ ਦਾਬਾ ਹੋਵੇ ਸਾਰਿਆਂ ਤੇ ਹੁਣ ਆਦਮੀ ਤੇ ਤਾਂ ਅਵਤਾਰ ਆਦਮੀ ਸਾਰਿਆਂ ਦੇ ਤੇ ਕਾਇਨਾਤ ਤੇ ਹਾਵੀ ਹੈ ਸ਼ੇਰ ਤਾਂ ਜੰਗਲ ਦਾ ਰਾਜਾ ਕਹਿੰਦੇ ਸਾਰਿਆਂ ਤੇ ਹਾਵੀ ਹੈ ਆਦਮੀ ਹਾਵੀ ਹੈ ਹੋ ਜਾਂਦੇ ਦਿਖਾ ਰਿਹਾ ਗੁਰਬਾਣੀ ਪਹਿਲਾਂ ਹੀ ਇਹ ਆਤਮਾ ਦੇ ਲੈਵਲ ਤੋਂ ਆਈ ਹੈ ਗੁਰਬਾਣੀ ਉਹ ਸਰੀਰ ਦੇ ਲੈਵਲ ਤੋਂ ਆ ਰਹੇ ਨੇ ਕਰਕ ਦੇਖ ਦੇਖ ਕੇ ਦੇਖੋ ਉਹ ਮਾਇਆ ਦੀ ਖੋਜ ਤੋਂ ਆ ਰਹੇ ਨੇ ਗੁਰਬਾਣੀ ਆਤਮਾ ਦੇ ਲੈਵਲ ਤੋਂ ਆਈ ਹੈ ਇਹ ਆਤਮਾ ਦੇ ਲੈਵਲ ਤੋਂ ਦਸੀ ਇੱਥੇ ਗੱਲ ਡਿਵੈਲਪਮੈਂਟ ਉਹ ਸਰੀਰ ਦੇ ਲੈਵਲ ਤੋਂ ਦੱਸ ਰਹੇ ਨੇ ਡਿਵੈਲਪਮੈਂਟ ਕਿਉਂਕਿ ਮਾਇਆ ਦੀ ਖੋਜ ਆ ਦੋਏ ਖੋਜਾਂ ਪੈਰਲਲ ਚੱਲ ਰਹੀ ਹੈ ਸ਼ਬਦ ਗੁਰੂ ਕਾ ਸਾਗਰ ਤਰੀਆ ਇਹ ਤਾਂ ਉਹ ਤਾਂ ਇੱਕੋ ਜਾਣਾ ਸ਼ਬਦ ਗੁਰੂ ਸ਼ਬਦ ਗੁਰੂ ਭਵ ਸਾਗਰ ਤਰੀਆ ਆ ਸ਼ਬਦ ਗੁਰੂ ਹੈ ਜਿਹਨੂੰ ਸ਼ਬਦ ਗੁਰੂ ਦਾ ਰੌਲਾ ਪਾਇਆ ਹੋਇਆ ਆ ਸ਼ਬਦ ਗੁਰੂ ਹੈ ਜਿਹੜਾ ਸ਼ਬਦ ਗੁਰੂ ਨਾਲ ਜੁੜ ਗਿਆ ਭਵ ਸਾਗਰ ਤੋਂ ਉੱਪਰ ਹੁੰਦਾ ਤਰਦਾ ਹੁੰਦਾ ਬਿਨਾ ਕੰਨਾਂ ਤੇ ਸੁਣਨ ਵਾਲਾ ਸ਼ਬਦ ਹੈ ਜਿਹੜਾ ਉਹ ਸ਼ਬਦ ਗੁਰੂ ਹੈ ਉਹ ਅੱਖਰਾਂ 'ਚ ਲਿਖਿਆ ਨਹੀਂ ਜਾ ਸਕਦਾ ਉਹ ਬੋਲਿਆ ਵੀ ਨਹੀਂ ਜਾ ਸਕਦਾ ਹੁਕਮ ਨਾ ਕਹਿਆ ਜਾਈ ਹੁਕਮ ਤਾਂ ਬਿਆਨ ਇਹ ਨਹੀਂ ਕੀਤਾ ਜਾ ਸਕਦਾ ਜਿਹੜੀ ਚੀਜ਼ ਬਿਆਨ ਨਹੀਂ ਕੀਤੀ ਜਾ ਸਕਦੀ ਕਿਹਾ ਨਹੀਂ ਜਾ ਸਕਦਾ ਉਹ ਲਿਖਿਆ ਕਿਵੇਂ ਜਾ ਸਕਦਾ ਹੈ ਉਹਦਾ ਅਖਰੀ ਰੂਪ ਨਹੀਂ ਹੁੰਦਾ ਉਹ ਸ਼ਬਦ ਇਹਦੇ ਵਿੱਚ ਨਹੀਂ ਹੈ ਉਹ ਅਖਰ ਸ਼ਬਦ ਹੈ ਉਹ ਅਖਰ ਕਿਵੇਂ ਨਹੀਂ ਇਹ ਅਖਰ ਖਿਰ ਜਾਣਗੇ ਇਹ ਅਖਰ ਨੇ ਇਹ ਪੁਰਾਣਾ ਹੋ ਜੂ ਕਾਗਜ਼ ਇਹ ਖਿਰ ਜਾਣਗੇ ਅਖਰ ਪੁਰਾਣੀਆਂ ਪੀੜਾਂ ਸੀ ਬਿਰਧ ਪੀੜਾਂ ਦੇ ਸੰਸਕਾਰ ਨਹੀਂ ਕਰਦੇ ਰੋਜ਼ ਕਰਦੇ ਆ ਜੋ ਪੁਰਾਣਾ ਹੁੰਦਾ ਉਹ ਸੱਚ ਨਹੀਂ ਹੁੰਦਾ ਨਾਲੇ ਕਹਿੰਦਾ ਸੱਚ ਪੁਰਾਣਾ ਹੋਵੇ ਨਾ ਜੇ ਸੱਚ ਹੈ ਪੁਰਾਣਾ ਕਿਉਂ ਹੁੰਦਾ ਉਹ ਸੱਚ ਸ਼ਬਦ ਹੈ ਸੱਚ ਸ਼ਬਦ ਉਹ ਪੁਰਾਣਾ ਨਹੀਂ ਹੁੰਦਾ ਇਹਨੂੰ ਉਹਦੇ ਨਾਲ ਤੁਸੀਂ ਕਿਵੇਂ ਬੁਲਾਤਾ ਬੁੱਧੀਹੀਨ ਨੇ ਇਹਨਾਂ ਨੇ ਬੁਲਾਤਾ ਉਹ ਚੀਜ਼ ਹੋ ਰਹਾ ਹੈ ਹੋ ਰਹਾ ਹੈ ਉਹਦੀ ਤੀਜੀ ਪਲਟ ਹੈ ਉਹਦੀ ਬਰਾਬਰੀ ਨਹੀਂ ਹੈ ਪਰ ਇਹਦੀ ਬਰਾਬਰੀ ਵੀ ਸੰਸਾਰ 'ਚ ਹੋ ਰਹੀ ਨਹੀਂ ਸੰਸਾਰ ਦੇ ਵਿੱਚ ਇਹਦੀ ਬਰਾਬਰੀ ਵੀ ਹੈ ਨਹੀਂ ਹੋਰ ਜਿਵੇਂ ਗੁਰਮੁਖ ਦੀ ਬਰਾਬਰੀ ਸੰਸਾਰ 'ਚ ਨਹੀਂ ਹੈ ਪਰ ਸੱਚਖੰਡ ਦੇ ਹਿਸਾਬ ਨਾਲ ਗੁਰਮੁਖ ਸਭ ਤੋਂ ਛੋਟਾ ਹੈ ਇਵੇਂ ਸ਼ਬਦ ਗੁਰੂ ਦੇ ਮੁਕਾਬਲੇ 'ਚ ਕੁਝ ਵੀ ਨਹੀਂ ਪਰ ਸੰਸਾਰ 'ਚ ਕੋਈ ਗ੍ਰੰਥ ਦੇ ਬਰਾਬਰ ਹੈ ਵੀ ਨਹੀਂ ਸੰਸਾਰ ਸਭ ਤੋਂ ਵੱਡਾ ਹੈ ਸੱਚਖੰਡ ਨਾਲ ਨਹੀਂ ਮਿਲਾਇਆ ਜਾ ਸਕਦਾ ਇਹਨੂੰ ਸੱਚ ਨਹੀਂ ਹੈ ਪੁਰਾਣਾ ਹੁੰਦਾ ਸੱਚ ਪੁਰਾਣਾ ਹੋਵੇ ਨਹੀਂ ਤਾਂ ਪੁਰਾਣਾ ਹੁੰਦਾ ਹਾਂ ਇਹ ਗੱਲ ਹੈ ਕਿ ਭਾਵੇਂ ਤਾੜੀ ਦੇ ਪੱਤੇ ਹੋਣ ਜੇ ਉਹਦੇ ਭਗਵਾਨ ਦੇ ਸ਼ਬਦ ਲਿਖ ਦਿੱਤੇ ਜਾਣ ਅੱਖਰ ਲਿਖ ਦਿੱਤੇ ਜਾਣ ਉਹਨੂੰ ਨਮਸਕਾਰ ਕਰਨਾ ਬਣਦਾ ਹੈ ਇਹਦਾ ਮਤਲਬ ਇਹ ਨਹੀਂ ਨੂੰ ਨਮਸਕਾਰ ਨਹੀਂ ਕਰਨਾ ਇਹਦੀ ਇੱਜ਼ਤ ਨਹੀਂ ਕਰਨੀ ਪਰ ਦੋਹਾਂ 'ਚ ਫਰਕ ਜ਼ਰੂਰ ਸਮਝਣ ਜੇ ਉਹ ਸ਼ਬਦ ਇਹਨੂੰ ਮੰਨ ਲਿਆ ਫਿਰ ਉਹ ਰਹਿ ਜੂਗਾ ਉੱਥੇ ਜਾ ਹੀ ਨਹੀਂ ਸਕਦਾ ਅਵਸਥਾ ਬਣੀ ਨਹੀਂ ਸਾਡੀ ਕਦੇ ਨਹੀਂ ਦੁਆ ਦਾ ਫਰਕ ਸਮਝਣ ਦੀ ਲੋੜ ਹੈ ਇਹ ਆਪਣੀ ਜਗ੍ਹਾ ਉਹ ਆਪਣੀ ਜਗ੍ਹਾ ਇਹਦੀ ਮਾਨਤਾ ਆਪਣੀ ਜਗ੍ਹਾ ਉਹਦੀ ਆਪਣੀ ਜਗ੍ਹਾ ਹੁਕਮ ਤਾਂ ਬੋਲੇ ਨਹੀਂ ਜਾ ਸਕਦਾ ਜੋ ਬੋਲੇ ਨਹੀਂ ਜਾ ਸਕਦਾ ਲਿਖਿਆ ਨਹੀਂ ਜਾ ਸਕਦਾ ਜੋ ਲਿਖਿਆ ਹੀ ਨਹੀਂ ਉਹ ਹੀ ਬੁੱਝਣ ਵਾਲੀ ਗੱਲ ਹੈ ਜੋ ਲਿਖ ਤੋਂ ਬਾਹਰ ਹੈ ਵੀ ਉਹੀ ਬੁੱਝਣ ਵਾਲੀ ਗੱਲ ਹੈ ਹੁਕਮ ਬੁੱਝਣ ਵਾਲੀ ਗੱਲ ਹੈ ਹੁਕਮ ਬੂਝ ਪਰਮ ਪਦ ਪਾਈ ਕਿਉਂਕਿ ਹੁਕਮ ਬੁੱਝਣਾ ਪਊਗਾ ਸਮਝਣ ਤੋਂ ਪਰੇ ਸਮਝੀ ਚੀਜ਼ ਉਹ ਜਾ ਸਕਦੀ ਹੈ ਜਿਹੜੀ ਬੋਲੀ ਜਾ ਸਕਦੀ ਹੈ ਜਿਹੜੀ ਬੋਲੀ ਉਹ ਨਹੀਂ ਜਾ ਸਕਦੀ ਉਹਨੂੰ ਸਮਝੋਗੇ ਕਿਵੇਂ ਜਿਹੜੀ ਬੋਲੀ ਜਾ ਸਕਦੀ ਹੈ ਹੀ ਲਿਖੀ ਜਾ ਸਕਦੀ ਹੈ ਜਿਹੜੀ ਲਿਖੀ ਨਹੀਂ ਜਾ ਸਕਦੀ ਉਹਨੂੰ ਸਮਝੋਗੇ ਕਿਵੇਂ ਇਸ ਕਰਕੇ ਅਕਥ ਕਥਾ ਹੈ ਕਥ ਕਥਾ ਕਥੀ ਨਾ ਜਾਏ ਇਹ ਕਥਨ ਤੋਂ ਪਰੇ ਹੈ ਇਸੇ ਕਰਕੇ ਦੀ ਸਮਝ ਨਹੀਂ ਆਉਂਦੀ ਇਸੇ ਕਰਕੇ ਸਲਿਪ ਹੋ ਜਾਂਦੀ ਹੈ ਬੁੱਧੀ ਸ਼ਬਦ ਗੁਰੂ ਭਵ ਸਾਗਰ ਤਰੀਆ ਸ਼ਬਦ ਗੁਰੂ ਉਹ ਹੈ ਸ਼ਬਦ ਗੁਰੂ ਉਹਦੇ ਨਾਲ ਜੁੜਿਆ ਭਵ ਸਾਗਰ ਦੇ ਵਿੱਚ ਰਹਿਣਾ ਵੀ ਤਰਦਾ ਰਹਿੰਦਾ ਉੱਪਰ ਰਹਿਣਾ ਭਵ ਸਾਗਰ ਇਹ ਤੋਂ ਉੱਤੇ ਇੱਕੋ ਜਾਣਾ ਇਹ ਤੋਂ ਉੱਤੇ ਇੱਕੋ ਜਾਣਾ ਆ ਸੰਸਾਰ ਜਿਹੜਾ ਹੈਗਾ ਆ ਲੋਕ ਅਰ ਪਰ ਲੋਕ ਉਹਦੇ ਵਾਸਤੇ ਫਿਰ ਕੋਈ ਹੈ ਕੋਈ ਫਰਕ ਨਹੀਂ ਕਿਉਂਕਿ ਜਿਹੜਾ ਭੰਗ ਸਾਗਰ ਹੈ ਉਹ ਸੁਖ ਸਾਗਰ ਦੇ ਵਿੱਚ ਹੈ ਸ਼ਬਦ ਤਾਂ ਸਰਵ ਵਿਆਪੀ ਹੈ ਇਹੀ ਸ਼ਬਦ ਇੱਥੇ ਹੈ ਜਿਹੜਾ ਇਹੀ ਦਰਗਾਹ 'ਚ ਹੈ ਸ਼ਬਦ ਉੱਥੋਂ ਇਹੀ ਆਇਆ ਰਾਜ ਬਦਲਿਆ ਨਹੀਂ ਇਹਦਾ ਮਤਲਬ ਇਹ ਵੀ ਮਾਇਆ ਵਿੱਚ ਆ ਕੇ ਉਹਦਾ ਕੋ ਰੰਗ ਰੂਪ ਬਦਲ ਗਿਆ ਜਿਹੇ ਜਦ ਤੋਂ ਚੱਲਿਆ ਸੀ ਹੋ ਜਾਈ ਇੱਥੇ ਕੋਈ ਫਰਕ ਨਹੀਂ ਪਿਆ ਮਾਇਆ 'ਚ ਪ੍ਰਵੇਸ਼ ਕੀਤੇ ਤੇ ਪਾਪ ਸਾਗਰ 'ਚ ਆ ਕੇ ਕੋਈ ਤਬਦੀਲੀ ਨਹੀਂ ਹੋਈ ਇਹੀ ਸ਼ਬਦ ਸੱਚਖੰਡ ਚ ਹੈ ਜਿਹੋ ਜਿਹਾ ਸੀ ਉਹ ਜਿਹੜਾ ਰੂਪ ਉਹਦਾ ਰੂਪ ਰੰਗ ਬਦਲਦਾ ਹੀ ਨਹੀਂ ਕੋਈ ਫਰਕ ਨਹੀਂ ਜਿਹਨ ਵਰਨ ਨਹੀਂ ਛਾਇਆ ਮਾਇਆ ਨਾਲ ਕੇ ਸ਼ਬਦ ਪਛਾਣਾ ਉਹ ਸ਼ਬਦ ਹੈ ਜਿਹਦਾ ਨਾ ਕੋਈ ਚਿਹਨਾ ਨਾ ਵਰਣਾ ਨਾ ਛਾਇਆ ਨਾ ਮਾਇਆ ਨਾਲ ਕੇ ਸ਼ਬਦ ਪਛਾਣਾ ਉਹ ਸ਼ਬਦ ਨੂੰ ਪਛਾਣ ਹੈ ਚੇਨ ਵਰਣ ਨਹੀਂ ਛਾਇਆ ਮਾਇਆ ਉਹਦੇ ਦਾ ਚੇਨ ਵੀ ਹੈ ਵਰਣ ਵੀ ਹੈ ਛਾਇਆ ਵੀ ਹੈ ਮਾਇਆ ਵੀ ਹੈ ਗੁਰੂ ਗ੍ਰੰਥ ਸਾਹਿਬ ਜੀ ਇਹ ਸ਼ਬਦ ਕਿਵੇਂ ਹੋ ਗਿਆ ਇਹਨੂੰ ਸ਼ਬਦ ਗੁਰੂ ਕਹਿਣ ਵਾਲੇ ਮਹਾਮੂਰਖ ਨੇ ਚੇਨ ਵਰਣ ਨਹੀਂ ਛਾਇਆ ਮਾਇਆ ਮਾਇਆ ਜਿੱਥੇ ਉਹ ਛਾਇਆ ਉਹਦੀ ਹੋਊਗੀ ਮਾਇਆ ਜਿਹਦੇ ਛਾਇਆ ਹੋਊਗੀ ਨਾਨਕ ਸ਼ਬਦ ਪਛਾਣ ਨਾਨਕ ਕਹਿੰਦਾ ਉਸ ਨੂੰ ਸ਼ਬਦ ਪਛਾਣਨਾ ਛਾਇਆ ਮਾਇਆ ਨਹੀਂ ਹੈ ਉਹ ਕੰਨਾਂ ਨੂੰ ਨਹੀਂ ਸੁਣਦਾ ਹੈ ਸ਼ਬਦ ਨਾ ਉਹਦੀ ਛਾਇਆ ਛਾਇਆ ਕੀ ਹੁੰਦੀ ਹੈ ਛਾਇਆ ਜਿਹੜੇ ਸ਼ਬਦ ਦੀ ਹੁੰਦੀ ਹੈ ਉਹਦਾ ਭਰਮ ਨਾਸ ਨਹੀਂ ਕਰਦਾ ਕੋਈ ਛਾਉਂ ਦੇ ਵਿੱਚ ਨਹੀਂ ਰਹਿੰਦਾ ਉਹਦੀ ਛਾਇਆ ਨਹੀਂ ਇਸ ਕਰਕੇ ਉਹ ਪਰਮ ਦਾ ਨਾਸ ਕਰਦਾ ਹੈ ਐ ਸ਼ਬਦ ਦੀ ਛਾਇਆ ਹੈ ਪਰਮ ਦਾ ਨਾਸ ਨਹੀਂ ਕਰਦਾ ਪਰਮ ਨੂੰ ਘਟਾਉਂਦਾ ਨਾਸ ਨਹੀਂ ਕਰਦਾ ਕਿਉਂਕਿ ਉਹ ਸ਼ਬਦ ਦੀ ਛਾਇਆ ਹੈ ਉਹਦੀ ਆ ਜਿਹੜਾ ਬੋਲਦੇ ਆ ਸ਼ਬਦ ਦੀ ਵੀ ਛਾਇਆ ਹੈ ਉਹ ਛਾਇਆ ਨੂੰ ਇਹ ਕੈਮਰਾ ਫੜਦਾ ਹੈ ਟੇਪ ਰਿਕਾਰਡਰ ਫੜਦਾ ਟੇਪ ਰਿਕਾਰਡਰ ਕੀ ਚੀਜ਼ ਫੜਦਾ ਜੇਨ ਵੱਡਾ ਛਾਇਆ ਨੂੰ ਵੜਦਾ ਹਵਾ ਨੂੰ ਵੜਦਾ ਕੈਚ ਕਰਦਾ ਸਾਊਂਡ ਨੂੰ ਕੈਚ ਕਰਦਾ ਇਹਦਾ ਬੋਲਣ ਵਾਲਾ ਜਿਹੜਾ ਮੂੰਹ ਦਾ ਸ਼ਬਦ ਉਹਦੀ ਚੇਤ ਵੱਡ ਵੀ ਹੈ ਛਾਇਆ ਮਾਇਆ ਵੀ ਹੈ ਇਹ ਸ਼ਬਦ ਵੀ ਨਹੀਂ ਹੈ ਉਹ ਇਹ ਕੀ ਹੈ ਗੁਰਬਾਣੀ ਕੀ ਹੈ ਗੁਰ ਕੇ ਬਚਨ ਨੇ ਗੁਰ ਕੇ ਬਚਨ ਸਤ ਗੁਰ ਕੀ ਬਾਣੀ ਹੈ ਸਤ ਗੁਰ ਗੁਰੂ ਨਹੀਂ ਬਸ ਗੁਰੂ ਔਰ ਗੁਰ ਜੀ ਨੇ ਫਰਕ ਸਮਝ ਲਿਆ ਨਾ ਉਹ ਗੁਰੂ ਹੈ ਇਹ ਗੁਰ ਸਤ ਗੁਰ ਕੀ ਸੇਵਾ ਸਫਲ ਜੇ ਕੋ ਕਰੇ ਚਿਤ ਮਨ ਦੀ ਮਨ ਲਾ ਕੇ ਨਹੀਂ ਪਿਆ ਕਰੇ ਮਨ ਲਾ ਕੇ ਕਦੇ ਨਹੀਂ ਗਿਆ ਚਿਤ ਲਾ ਕੇ ਕਦੇ ਗਿਆ ਮਨ ਚ ਆਪਣੀ ਮਰਜ਼ੀ ਆ ਜੂਗੀ ਜਬਰ ਜੀ ਜਿੱਤੇ ਮਨ ਹੁੰਦਾ ਉੱਤੇ ਮਰਜ਼ੀ ਬਦਲ ਲੈਂਦਾ ਬੜਿਆ ਹੋਇਆ ਮਨ ਚਿੱਤ ਬਣ ਜਾਂਦਾ ਹੈ ਜਦੇ ਜੋ ਆਪਣੀ ਮਰਜ਼ੀ ਖਤਮ ਹੁੰਦੀ ਹੈ ਫਿਰ ਇਹ ਚਿੱਤ ਫਿਰ ਮਨ ਨਹੀਂ ਰਹਿੰਦਾ ਸਤਗੁਰ ਕੀ ਸੇਵਾ ਸਫਲਾ ਜੇ ਕੋ ਕਰੇ ਚਿੱਤ ਲਾਏ ਤੇ ਚੌਪਾਈ ਜੀ ਕੀ ਕਿਹਾ ਸੀ ਖਬਰੀ ਕਰੋ ਹੱਥ ਦੇ ਪੂਰਨ ਹੋਏ ਚਿੱਤ ਕੀ ਇੱਛਾ ਹੋਰ ਕੀ ਇੱਛਾ ਨਹੀਂ ਗਿਆ ਚਿੱਤ ਕੀ ਇੱਛਾ ਗਿਆ ਕਿਉਂਕਿ ਆ ਚਿੱਤ ਕੀ ਇੱਛਾ ਇਹਨਾਂ ਨੂੰ ਕੀ ਪਤਾ ਚੌਪਾਈ ਕਿਵੇਂ ਲਿਖੀ ਹੋਈ ਹੈ ਇਹ ਰੌਲਾ ਪਾਉਂਦੇ ਨੇ ਚੌਪਾਈ ਦੇ ਖਿਲਾਫ ਇਹਨਾਂ ਨੂੰ ਪਤਾ ਕੀ ਹੈ ਬੂਰਖਾਂ ਨੂੰ ਚਿੱਤ ਕੀ ਇੱਛਾ ਕਿਉਂ ਆਇਆ ਮਨ ਕੀ ਇੱਛਾ ਕਿਉਂ ਨਹੀਂ ਆਇਆ ਇਹ ਤਾਂ ਮਨਮੁਖ ਨੇ ਆਪ ਇਹਨਾਂ ਨੂੰ ਕੀ ਪਤਾ ਚਿੱਤ ਕੀ ਇੱਛਾ ਮਨ ਕੀ ਇੱਛਾ ਦਾ ਕੀ ਫਰਕ ਹੁੰਦਾ ਕੀ ਜਾਣਣਾ ਹੈ ਚਿੱਤ ਕੀ इच्छा और ਕੀ की ਅਲੱਗ ਅਲੱਗ ਦੀ ਹੈ ਚਿੱਤ ਦੇ ਵਿੱਚ ਜਿਹੜੀ ਚਿੱਤ ਬਣੀ ਹੈ ਉਹ ਹੋਰ ਹੈ ਸੱਚ ਦੀ ਹੈ ਚਿੱਤ ਮੈਂ ਚਿਤੋ ਚਿੱਤ ਬਣੀ ਜੇ ਚਿੱਤ ਬਣੀ ਚਿੱਤ ਬਣੀ ਆ ਮਨ ਚ ਨਾ ਜਦੋ ਚਿੱਤ ਚ ਚਿੱਤ ਜੇ ਤੰਤਰਾਤਮਾ ਉਹ ਮਾਇਆ ਤੋਂ ਲਿਪਤ ਹੈ ਉਹਦੀ ਚਿਤਵੜੀ ਸੱਚ ਨੂੰ ਹੱਕ ਇਨਸਾਫ ਦੀ ਹੋਊਗੀ ਮਨ ਦੀ ਚਿਤਵੜੀ ਪਾਪ ਦੀ ਹੋਊਗੀ ਪਾਪ ਦੀ ਹੋਊਗੀ ਇਹਦੀ ਲੋਜ ਹੈ ਬਰੇ ਦੀ ਇਹਨੂੰ ਭੁੱਖੇ ਮਾਇਆ ਦੀ ਇਹ ਆਪਣੀ ਮਰਜ਼ੀ ਪ੍ਰਧਾਨ ਹੈ ਚਿੱਤ ਵਿੱਚ ਆਪਣੀ ਮਰਜ਼ੀ ਪ੍ਰਧਾਨ ਨਹੀਂ ਹੈ ਪੂਰਨ ਹੋਏ ਚਿੱਤ ਕੀ ਕੀ ਚਿੱਤ ਕੀ ਇੱਛਾ ਤਬ ਚਾਨਣ ਮਨ ਰਹੇ ਹਮਾਰਾ ਮਨ ਦੇਖੋ ਕਿਤਨੀ ਤਬ ਚਾਨਣ ਮਨ ਰਹੇ ਹਮਾਰਾ ਮੇਰਾ ਮਨ ਤੇਰੇ ਚੜ੍ਹ 'ਚ ਰਹੇ ਇੱਥੇ ਲੈਂਦਾ ਮਨ ਉਹ ਤਾਂ ਬਾਗੀ ਹੈ ਕੌਣ ਲਿਖ ਦੂ ਇਹ ਬਾਬਾ ਲਿਖ ਦੂਗਾ ਜਿੱਦਣ ਅਰਥ ਕਰਕੇ ਦਿਖਾਇਆ ਉਦੋਂ ਇਹ ਇਹ ਹੋ ਜਾਣਗੇ ਗੁੱਬ ਜਿੱਦਣ ਅਰਥ ਕਰੇ ਦਸਮ ਦੇ ਗੁੰਮ ਹੋ ਜਾਣਗੇ ਗੁੰਮ ਇਹਨਾਂ ਨੂੰ ਗੱਲੇ ਨਹੀਂ ਆਉਣੀ ਕੋਈ ਆਪਣਾ ਜਾਣ ਕਰੋ ਪ੍ਰਤਿਫਲ ਐਨੀ ਇਹ ਪੰਕਤੀਆਂ ਦੱਸੋ ਗੁਰਮਤਿ ਨਾਲ ਮਿਲਦੀ ਹੈ ਕਿ ਨਹੀਂ ਮਿਲਦੀ ਕੋਈ ਸਾਬਤ ਕਰੇ ਵੀ ਗੁਰਮਤਿ ਨਾਲ ਮਿਲਦੀ ਹੈ ਭਾਈ ਗੁਰਦਾਸ ਜੀ ਬਾਰੋਂ ਲਈ ਬੈਠੇ ਜਿਹੜੀਆਂ ਹੈ ਹਿੰਦੂ ਮਤ ਉਹਨਾਂ ਲਈ ਬੈਠੇ ਨੇ ਜਿਹੜਾ ਕੂੜ ਕਬਾੜ ਹੈ ਜੇ ਸਮਝ ਹੁੰਦੀ ਗੁਰਮਤਿ ਤਾਂ ਉਹਦਾ ਪਤਾ ਲੱਗ ਜਾਂਦਾ ਵੀ ਕੂੜ ਗਵਾੜ ਹੈ ਅਸਲ ਉਹਨਾਂ ਨੂੰ ਮਿਲਾ ਕੇ ਇਹਨੂੰ ਦੇਖਦੇ ਨੇ ਉਹਨਾਂ ਨਾਲ ਮਿਲਾ ਕੇ ਤਾਂ ਗੁਰਬਾਣੀ ਵੀ ਗਲਤ ਹੈ ਸਾਰੀ ਗੱਲ ਜੇ ਭਾਈ ਗੁਰਦਾਸ ਜੀ 12 ਦੇ ਰੰਗ ਲਾ ਕੇ ਦੇਖੇ ਗੁਰਬਾਣੀ ਸਾਰੀ ਗਲਤ ਹੈ ਫਿਰ ਫਿਰ ਸਿੱਧਾਂ ਦੀ ਸ਼ਕਤੀਆਂ ਹੈਗੀਆਂ ਨੇ ਉਹ ਫਿਰ ਕਰਾਮਾਤਾਂ ਜਸਟੀਫਾਈ ਹੁੰਦੀਆਂ ਨੇ ਗੁਰਬਾਣੀ ਕਰਾਮਾਤਾਂ ਨੂੰ ਬੰਦੀ ਨਹੀਂ ਹੈ ਜਸਟੀਫਾਈ ਹੁੰਦੀਆਂ ਨੇ ਝੂਠੀ ਮਤ ਹੋਈ ਹੋਈ ਹੈ ਵਿਦਵਾਨ ਨੇ ਨਾ ਉਹ ਸੌਖੀਆਂ ਨੇ ਬਾਰਾਂ ਸਮਝ ਆਉਂਦੀ ਹੈ ਇਹਨੂੰ ਕਵਿਤਾ ਕਬੂਲੀ ਜੀ ਮੇਰੇ ਬੰਦੇ ਦੀ ਕਿਹੜੀ ਫਲਸਫੀ ਹੈ ਆ ਜਿਹੜੀ ਗੱਲ ਫਲਸਫੀ ਦੀ ਹੈ ਆਹ ਗੁਰਦਸ ਦੀ ਕਿਹੜੀ ਪੌੜੀ 'ਚ ਗੱਲ ਕੀਤੀ ਹੈ 40 ਪੌੜੀਆਂ 'ਚ ਇੱਕ ਪੌੜੀ ਦੱਸਣ ਜਿੱਥੇ ਵਿਆਖਿਆ ਗੁਰਮਤੀ ਹੈ ਪੂਰੀ ਇੱਕ ਪੌੜੀ ਭਾਈ ਗੁਰਦਾਸ ਦੀ ਦੱਸਣ ਜਿੱਥੇ ਗੁਰਮਤਿ ਫਲਸਫੀ ਦੀ ਵਿਆਖਿਆ ਕੀਤੀ ਇੱਕ ਪੌੜੀ ਕਹਿੰਦੇ ਜੀ ਗੁਰਬਾਣੀ ਦੀ ਵਿਆਖਿਆ ਕੀਤੀ ਹੈ ਜੀ ਜਦੋਂ ਤੁਹਾਨੂੰ ਗੁਰਬਾਣੀ ਦੀ ਵਿਆਖਿਆ ਦਾ ਪਤਾ ਲੱਗੂਗਾ ਉਦੋਂ ਕੁਝ ਆ ਜੀ ਹਾਂ ਇਹ ਕੁੰਜੀ ਹੈ ਅਜੰਦਾ ਨਾ ਅਕਲ ਨੂੰ ਜੰਦਾ ਉਹਨਾਂ ਨੇ ਲੱਗਿਆ ਹੈ